ਹਾਂਜੀ ਤਦੇ ਅੱਖਰ ਦਾ ਉਪਦੇਸ਼ ਹੈ ਜੀ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਨੇ 25ਵੀਂ ਪੌੜੀ 'ਚ ਦਿੱਤਾ ਜੀ ਤਦਾ ਅਰਧੈ ਉਰਦਨ ਬੇਰਾ ਅਰਧੈ ਉਰਦੈ ਮੰਜ ਬਸੇਰਾ ਤਦਾ ਅਰਧੈ ਉਰਦਨ ਬੇਰਾ ਤਦਾ ਦੇ ਅੱਖਰ ਨਾਲ ਅਰਧ ਅੱਧਾ ਮਨ ਹੈ ਅੱਧਾ ਅੱਧਾ ਨਾ ਢਾਲ ਹੈ ਨਾ ਹੈ ਅਰਧ ਹੈ ਉਰਦਨ ਬੇੜਾ ਅਰਧ ਦਾ ਬੇੜਾ ਕਿੱਥੇ ਹੋਣਾ ਉਰਦ ਉਲਟਾ ਹੋ ਕੇ ਆਪਣੇ ਮੂਲ ਦੇ ਵਿੱਚ ਜਾਂ ਅਰਦ ਨੇ ਉਲਟ ਕੇ ਆਪਣੇ ਮੂਲ ਚਲੇ ਜਾਂਦੇ ਨਾ ਉੱਥੇ ਜਾ ਕੇ ਨਿਬੜ ਜਾਂਦੀ ਹੈ ਗੱਲ ਫਿਰ ਬਸ ਟਿਕ ਹੋ ਜਾਣ ਦੋਹਾਂ ਦੇ ਅਰਦ ਹੈ ਉਰਦ ਨਵੇੜਾ ਅਰਦ ਹੈ ਉਰਦ ਮੰਝ ਬਸੇੜਾ ਅਰਦ ਦਾ ਉਰਦ ਵਿੱਚ ਬਸੇੜਾ ਹੋ ਜਾਂਦਾ ਉਰਦ ਮੂਲ ਹੈ ਅਰਦ ਮਨ ਆਪਣੇ ਚਿੱਤ ਵਿੱਚ ਜਾ ਕੇ ਇੱਕ ਇੱਕ ਚਿੱਤ ਹੋ ਜਾਣਾ ਇੱਕ ਛੜ ਜਿਹੜੇ ਇੱਕ ਚਿੱਤ ਤੇ ਆਇਓ ਕਾਲ ਫਾਸ ਤੇ ਵਿੱਚ ਨਾ ਆਇਓ ਮੰਝ ਦਾ ਮਤਲਬ ਵਿੱਚ ਹੁੰਦਾ ਜੀ ਅਰਧਾ ਉਰਦਾ ਮੰਝ ਬਸੇਰਾ ਅਰਧਾ ਉਰ ਦੋ ਹੋ ਹੈ ਨੂੰ ਸਿਹਾਰੀ ਨਹੀਂ ਹੈ ਪਹਿਲਾਂ ਅਰਧਾ ਨੂੰ ਸਿਹਾਰੀ ਹੈ ਉਰਦਾ ਨੂੰ ਸਿਹਾਰੀ ਨਹੀਂ ਹੈ ਉਰਦਾ ਹੈਗਾ ਉਹ ਉਰਦ ਹੋ ਹਾਂਜੀ ਅਰਧਾ ਉਰਦਾ ਮੰਝ ਬਸੇਰਾ ਹਾਂ ਅਰਧ ਦਾ ਉਰਦ ਵਿੱਚ ਬਸੇਰਾ ਅੱਛਾ ਜੀ ਉਰਦ ਫਿਰ ਚੇਤਾ ਹੈ ਅਰਧ ਮਨ ਹੈ ਜੀ ਹਾਂ ਆਪਣੇ ਮੂਲ ਵਿੱਚ ਹੈ ਉਰਦ ਮੂਲ ਹੈ ਅਰਧ ਮਨ ਹੈ ਜੀਵ ਜੀਵ ਨੇ ਆਪਣੇ ਮੂਲ ਚ ਸਮੋ ਬਸ ਜਾਣਾ ਉੱਥੇ ਜਾ ਕੇ ਹਾਂਜੀ ਅਰਧ ਹੈ ਛਾੜ ਉਰਦ ਜੋ ਆਵਾ ਤੋ ਅਰਧ ਉਰਦ ਮਿਲਿਆ ਸੁਖ ਪਾਵਾ ਅਰਧ ਛਾੜ ਉਰਦ ਜਬ ਆਵਾ ਆਪਣੇ ਮੂਲ ਨੂੰ ਛੱਡ ਕੇ ਜਦੋਂ ਮਨ ਆਉਂਦਾ ਹੈ ਮੂਲ ਨੂੰ ਛੱਡ ਕੇ ਹੀ ਮਨ ਆਇਆ ਨਾ ਸਰੀਰ ਦੇ ਵਿੱਚ ਆਵਾ ਤਾਂ ਅਰਧੇ ਉਰਦ ਬਿਰਿਆ ਸੁਖ ਪਾਵਾ ਉਹਦੇ ਬਾਅਦ ਅਰਧਰ ਉਰਦ ਦੋਏ ਇਕੱਠੇ ਹੁੰਦੇ ਨੇ ਤਾਂ ਸੁਖ ਹੁੰਦਾ ਛੱਡ ਕੇ ਆਉਂਦਾ ਮਾਇਆ 'ਚ ਦੋਏ ਮਿਲਣ ਵਿੱਚ ਸੁਖ ਹੈ ਮਾਇਆ 'ਚ ਸੁਖ ਨਹੀਂ ਅਰਧਾ ਛਾੜ ਉਰਦ ਜੋ ਆਵਾ ਇਹ ਪਹਿਲੀ ਗੱਲ ਹੈ ਇਹਨੂੰ ਆਉਣਾ ਚਾਹੀਦਾ ਨਹੀਂ ਨਹੀਂ ਜਦ ਆ ਜਾਂਦਾ ਅਰਧਾ ਛਾੜ ਉਰਦ ਜਾ ਆਵਾ ਆ ਗਿਆ ਹੁਣ ਮਾਇਆ ਚ ਤਾਂ ਆਇਆ ਹੋਇਆ ਹੀ ਹੈ ਨਾ ਸੁਖ ਫੇਰ ਕਦ ਮਿਲਦਾ ਤਉ ਅਰਧ ਉਰਧ ਮਿਲਿਆ ਸੁਖ ਪਾਵਾ ਸੁਖ ਫੇਰ ਹੁੰਦਾ ਜਾਂ ਦੋਏ ਫੇਰ ਮਿਲਦੇ ਨੇ ਜਿੰਨਾ ਚਿਰ ਮਤਲਬ ਇਹ ਹੈ ਕਿ ਜਿੰਨਾ ਚਿਰ ਮਾਇਆ ਅਰਧ ਅੱਡ ਅੱਡ ਨੇ ਛੱਡ ਕੇ ਆਇਆ ਉਹਨਾਂ ਚਿਰ ਸੁਖ ਨਹੀਂ ਹੈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਤਉ ਅਰਧ ਉਰਧ ਮਿਲੇ ਅਰਧ ਉਰਧ ਦੇ ਦੋਹਾਂ ਦੇ ਇੱਕ ਹੋਏ ਤੋਂ ਸੁਖ ਹੈ ਇੱਥੇ ਅਰਧ ਮੂਰੇ ਆ ਉਦ ਪਿੱਛੇ ਆ ਅਸਲ 'ਚ ਅਰਧ ਨੇ ਹੀ ਆਪਣੇ ਮਨ ਨੂੰ ਆਪਣੇ ਨਾਲ ਜੋੜਨਾ ਜ਼ਿੰਮੇਵਾਰੀ ਅਰਧ ਦੀ ਹੈ ਜੋੜਨ ਦੀ ਉਰਦ ਨੂੰ ਜੋ ਉਹਦਾ ਹੀ ਮਨ ਹੈ ਉਹ ਹੀ ਅੱਡ ਕਰਦਾ ਉਹੀ ਜੋੜੂਗਾ ਬਿਨਿਆ ਸੁਖ ਪਾਵਾ ਦੋ ਇੱਕ ਹੋ ਜਾਣਗੇ ਆਪਣੇ ਮਨ ਨੂੰ ਇੱਕ ਰੱਖੋ ਆਪਣੇ ਮਨ ਨੂੰ ਕਾਬੂ 'ਚ ਰੱਖਣਾ ਅਰਧ ਦਾ ਕੰਮ ਹੈ ਅਰਧ ਦਾ ਕੰਮ ਹੈ ਉਰਦ ਨੂੰ ਆਪਣੇ ਮਨ ਨੂੰ ਕਾਬੂ 'ਚ ਰੱਖਣਾ ਅਰਧ ਜਿਹੜਾ ਹੈਗਾ ਇਹ ਚਿੱਤ ਹੈ ਤਾਂ ਉਰਧ ਜਿਹੜਾ ਇਹ ਮਨ ਹੈ ਜੀ ਮਨ ਦੀ ਜ਼ਿੰਮੇਵਾਰੀ ਉਹ ਖਤਮ ਹੈ ਮਨ ਦੀ ਕੋਈ ਜ਼ਿੰਮੇਵਾਰੀ ਨਹੀਂ ਜ਼ਿੰਮੇਵਾਰੀ ਉਹ ਚਿੱਤ ਦੀ ਹੈ ਸਾਰੀ ਉਤਲੇ ਆਇਆ ਸੀ ਨਾ ਉੱਤੇ ਜਿਹੜੀ ਆਈ ਸੀ ਉਹੀ ਗੱਲ ਗਾਂ ਕੀਤੀ ਹੈ ਦੱਦਾ ਦੋਸਤ ਨੂੰ ਦਇਉ ਕਿਸੇ ਦੋਸਤ ਕਰਮ ਆਪਣੇ ਕੀਆ ਸੋ ਮੈਂ ਪਾਉ ਅਰਧ ਹੀ ਕਹਿ ਰਿਹਾ ਅੱਛਾ ਅਰਧ ਕਹਿ ਰਿਹਾ ਕਿ ਮੈਂ ਉਰਧ ਨੂੰ ਆਪਣੇ ਨਾਲ ਮਿਲਾ ਨਹੀਂ ਸਕਿਆ ਜੀ ਮੈਂ ਮਿਲਾਇਆ ਹੀ ਨਹੀਂ ਉਹ ਉੱਥੇ ਹੀ ਲਾ ਰੱਖਿਆ ਮਾਇਆ ਤੇ ਜੇ ਤਾਂ ਲਾਈ ਤੇ ਤਾਂ ਲਾਗੀ ਬੁੱਧੀ ਕਹਿੰਦੀਆਂ ਨੇ ਫਿਰ ਠੀਕ ਹੈ ਜੀ ਇਹ 25ਵੀਂ ਪੌੜੀ ਦਾ ਉਪਦੇਸ਼ ਸੀਗਾ ਜੀ ਭਗਤ ਕਬੀਰ ਜੀ ਦਾ ਹੁਣ ਗੁਰੂ ਨਾਨਕ ਸਾਹਿਬ ਦਾ ਹੈ ਜੀ 22ਵੀਂ ਪੌੜੀ ਦਾ ਉਪਦੇਸ਼ ਤੱਦੇ ਅੱਖਰ ਤੋਂ ਤੱਦੇ ਧਾਰ ਕਲਾ ਜਿਨ ਛੋਡੀ ਹਰ ਚੀਜੀ ਜਿਨੀ ਰੰਗ ਕੀਆ ਜਿਹੜ ਕਲਾ ਧਾਰਨ ਕਰਕੇ ਛੱਡ ਦਿੱਤੀ ਆਪਣੀ ਸੁਰਤ ਬਾਹਰ ਵਾਰ ਕੱਢਤੀ ਆਤਮਾ ਆਪ ਤੋਂ ਅਲੱਗ ਕਰ ਦਿੱਤੀ ਸੁਰਤ ਹਾਂ ਹਰ ਚੀਜੀ ਜਿਨੇ ਰੰਗ ਕੀਆ ਹਰੀ ਜੀ ਜਿਨੇ ਰੰਗ ਕੀਆ ਉਹ ਹਾਰਾ ਜਿਹਨੇ ਇਹਨੂੰ ਰੰਗ ਝਾੜਿਆ ਆਪਣਾ ਹਰ ਰੂਪੀ ਵਸੂ ਇਹੋ ਜਿਹਨੇ ਇਹਨੂੰ ਰੰਗ ਝਾੜਿਆ ਉਹੀ ਹਾਰ ਹੈ ਜਿਹਦਾ ਰੰਗ ਲੱਗਿਆ ਹੋਇਆ ਜੈ ਜੈ ਰੰਗ ਉਹਨੇ ਲਾਇਆ ਹੋਇਆ ਜਾਂ ਲੱਗਿਆ ਹੋਇਆ ਇਹਨੂੰ ਰੰਗ ਸੁਰਤ ਨੂੰ ਜਿੱਥੇ ਸੁਰਤ ਜੋੜੀ ਹੈ ਉਹ ਜਿਹਾ ਰੰਗ ਲੈ ਕੇ ਆ ਗਈ ਉਹ ਜੈ ਜੈ ਗਿਆਨ ਉਹਦੇ ਕੋਲ ਹੈ ਉਹ ਜਿਹਾ ਗਿਆਨ ਇਹਦਾ ਹੈ ਜੈ ਜੈ ਕਿਸੇ ਦਾ ਗਿਆਨ ਹੈ ਉਹ ਜੀ ਰੋਸ਼ਨੀ ਉਹ ਜਿਹਾ ਰੰਗ ਹੈ ਉਹਦਾ ਹਾਂਜੀ ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮ ਪਿਆ ਸਾਰਿਆਂ ਕੋਲ ਗਿਆਨ ਉਹੀ ਹੈ ਜਿਹੜਾ ਉਹਨੇ ਦਿੱਤਾ ਨੇ ਅੰਦਰਲੇ ਦੀ ਰੋਸ਼ਨੀ ਹੈ ਅਸਲ ਦੇ ਵਿੱਚ ਜਿੰਨਾ ਉਹਦੇ ਚ ਜੋਤ ਹੈ ਜਿੱਦੀ ਸਟਾਂਗ ਉਹਦੇ ਕੋ ਗਿਆਨ ਹੈ ਉਹੀ ਜੀ ਉਹਦੀ ਰੋਸ਼ਨੀ ਹੈ ਬਾਹਰ ਸਭ ਨੂੰ ਜੋ ਮਿਲਿਆ ਹੋਇਆ ਅੰਦਰੋਂ ਰੋਸ਼ਨੀ ਹੈ ਅੰਦਰਲੇ ਦੀ ਹੈ ਉਹ ਆਪਣੇ ਅੰਦਰਲੇ ਦੀ ਰੋਸ਼ਨੀ ਸਭ ਨੇ ਲਿਆ ਹਾਂਜੀ ਤਿਸ ਦਾ ਦੀਆ ਸਭਨੀ ਲਿਆ ਕਰਮੀ ਕਰਮੀ ਹੁਕਮ ਪਿਆ ਕਰਮੀ ਕਰਮੀ ਹੁਕਮ ਤੇ ਹੁਕਮ ਕਰਮਾਂ ਦੇ ਉੱਤੇ ਹੈ ਗੁਰਕੇ ਪਾਣੀ ਚੱਲਣਾ ਆਪਣੇ ਪਾਣੀ ਚੱਲਣਾ ਹੁਕਮ ਉਹਦੇ ਤੇ ਹੈ ਜਿਹੜਾ ਆਪਣੇ ਪਾਣੀ ਚੱਲਿਆ ਉਹਨੂੰ ਹੋਰ ਹੁਕਮ ਉਹਦੇ ਵਾਸਤੇ ਗੁਰਕੇ ਪਾਣੀ ਚੱਲਿਆ ਉਹਦਾ ਹੋਰ ਹੁਕਮ ਉਹਦੇ ਵਾਸਤੇ ਕੋਈ ਆਪਣੇ ਹੁਕਮ ਚੱਲਿਆ ਕੋਈ ਗੁਰਕੇ ਹੁਕਮ ਦੇ ਵਿੱਚ ਕੋਈ ਪਰਮੇਸ਼ਰ ਦੇ ਹੁਕਮ ਚੱਲਿਆ ਠੀਕ ਹੈ ਜੀ ਇਹ 22ਵੀਂ ਪੌੜੀ ਦਾ ਉਪਦੇਸ਼ ਹੈ ਜੀ ਹੁਣ ਗੁਰੂ ਅਮਰਦਾਸ ਜੀ ਦਾ ਹੈਗਾ ਜੀ 14ਵੀਂ ਪੌੜੀ ਦਾ ਉਪਦੇਸ਼ ਤਦੈ ਤਾਵਤ ਵਰਜੀ ਰਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਤੇਰੀ ਸੁਰਤ ਬਾਹਰ ਭੱਜੀ ਫਿਰਦੀ ਹੈ ਨਾ ਮਨ ਬਾਹਰ ਭੱਜਿਆ ਫਿਰਦਾ ਇਹਨੂੰ ਤਾਵਤ ਨੂੰ ਰੋਕ ਕੇ ਰੱਖ ਅੰਦਰ ਤੇਰੇ ਖਜ਼ਾਨਾ ਪਿਆ ਨਾਮ ਨਿਧਾਨ ਦਰਈ ਹੈ ਦੇ ਤੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇਸ ਦਾ ਵਿਸਰਾਮ ਇਹ ਬਾਹਰ ਕੀ ਖੋਜਦੀ ਫਿਰਦੀ ਹੈ ਅੰਦਰ ਵਾਲਾ ਖਜ਼ਾਨਾ ਖੋਜ ਲਵੇ ਸੱਦਾ ਤਾਵਤ ਵਰਜ ਰਖ ਮੂੜੇ ਇਹਨੂੰ ਵਰਜ ਕੇ ਰੱਖ ਮਨ ਨੂੰ ਬਾਹਰੋਂ ਭੱਜਦੇ ਨੂੰ ਜਿਹੜਾ ਨਾਮ ਨਿਧਾਨ ਹੈ ਉਹਦਾ ਅੰਦਰ ਪਿਆ ਤੇਰੇ ਉਧਰ ਸਭ ਲਖ ਖਜ਼ਾਨਾ ਅੰਦਰ ਹੈ ਅੱਛਾ ਇਹ ਮੂੜਾ ਕਿਹਨੂੰ ਕਿਹਾ ਜੀ ਇੱਥੇ ਫਿਰ ਆਪਣੇ ਮਨ ਨੂੰ ਰੋਕ ਕੇ ਰੱਖ ਜਿਹੜਾ ਮਨ ਨੂੰ ਨਹੀਂ ਰੋਕਦਾ ਮੂੜ ਹੈ ਕਿੱਥੇ ਹੈ ਫਿਰ ਮੂੜਾ ਆਹੋ ਮਨ ਨੂੰ ਕਹਿੰਦੇ ਨੇ ਆਪਣੀ ਸੁਰਤ ਨੂੰ ਰੋਕ ਕੇ ਰੱਖ ਧਿਆਨ ਨੂੰ ਰੋਕ ਕੇ ਰੱਖ ਪਰ ਦੋ ਬਣਾ ਦਿੰਦੇ ਫਿਰ ਜੇ ਮਨ ਕਹਿੰਦਾ ਤਾਂ ਕਹਿੰਦਾ ਧਿਆਨ ਰੋਕ ਕੇ ਰੱਖ ਤੇ ਧਿਆਨ ਨਾਲ ਮਨ ਅੱਡ ਬਣਾ ਦਿੰਦੇ ਉਹ ਜਿਹੜੀ ਧਿਆਨ ਹੈ ਉਹ ਉਹ ਮਨ ਬਣ ਜਾਂਦਾ ਜਿਹੜਾ ਜਿਹਨੂੰ ਮਨ ਨੂੰ ਕਹਿੰਦੇ ਆ ਉਹ ਚਿੱਤ ਬਣ ਜਾਂਦਾ ਦੋ ਮਨ ਜੇ ਬਣਾਉਣੇ ਹੋਣ ਤਾਂ ਇੱਕ ਮਨ ਹੈ ਇੱਕ ਧਿਆਨ ਠੀਕ ਹੈ ਜੀ ਗੁਰਮੁਖੀ ਹੋਵੇ ਤਾਂ ਹਰ ਰਸ ਪੀਵੇ ਜੁਗਾ ਜੁਗੰਤਰ ਖਾਏ ਪਿਆ ਜੇ ਗੁਰਮੁਖ ਬਣੇ ਨਾ ਹਰ ਰਸ ਪੀ ਲੇਗਾ ਉਹ ਹਰ ਰਸ ਮੁੱਕਣਾ ਨਹੀਂ ਜੁਗ ਜੁਗੰਤਰ ਤੱਕ ਖਾਂਦਾ ਰਹੀ ਉਹਨੂੰ ਫਿਰ ਹਰ ਰਸ ਨਾਮ ਰਸ ਫਿਰ ਨਹੀਂ ਮੁਕਣਾ ਤੇਰੇ ਕੋਲੋਂ ਹੁਕਮ ਨਾਲ ਜੁੜ ਜਾ ਹੁਕਮ ਚੱਲਦਾ ਉਤੋਂ ਰਸ ਆਈ ਜਾਣ ਹਾਂਜੀ ਠੀਕ ਹੈ ਜੀ ਜੁਗਾ ਜੁਗੰਤਰ ਖਾਹੇ ਪਿਆ ਜਿੰਨਾ ਮਰਜੀ ਸ਼ਕੀ ਜਾਈ ਉਹਨੇ ਸਮਾਪਤ ਨਹੀਂ ਹੋਣਾ ਹੈ ਜੀ ਮੁੱਕਣਾ ਹੀ ਨਹੀਂ ਉਹਨੇ ਠੀਕ ਹੈ ਜੀ ਹੁਣ ਹੈ ਜੀ ਉਪਦੇਸ਼ ਚੌਥੀ ਪੌੜੀ ਚੋਂ ਹੈਗਾ ਜੀ 52 ਅੱਖਰੀ ਦੀ ਦੋ ਉਪਦੇਸ਼ ਹੈ ਤਾਂ ਦੇ ਅੱਖਰ ਤੋਂ 52 ਅੱਖਰੀ 'ਚ ਇੱਕ 35ਵੀਂ ਪੌੜੀ 'ਚ ਹੈ ਤੇ ਇੱਕ ਚੌਥੀ ਪੌੜੀ 'ਚ ਹੈ ਜੀ ਪਵੜੀ ਤੱਦਾ ਧੂਰ ਪੁਨੀਤ ਤੇਰੇ ਜਨੂਆ ਧਨ ਤਿਉ ਜਿਹੇ ਰੁਚ ਇਹ ਮਨੁਆ ਜਿਹੜੇ ਗਿਆਨ ਹੁੰਦੇ ਨੇ ਪ੍ਰੀਤ ਧੂੜੀ ਹੁੰਦੇ ਨੇ ਉਹ ਕੀ ਹੈ ਨਾਮ ਦੀ ਧੂੜੀ ਹੁੰਦੇ ਨੇ ਜਦੋਂ ਗਿਆਨ ਕੀ ਆਂਦੀ ਆਉਂਦੀ ਆ ਉਹ ਧੂੜੀ ਹੁੰਦੀ ਆ ਵਿੱਚ ਜਿਹੜੀ ਗਿਆਨ ਉਹ ਨਾਮ ਦੀ ਧੂੜੀ ਹੁੰਦੀ ਧਨ ਤੇਉ ਉਹ ਵੀ ਧਨ ਨੇ ਜਾਂ ਰੁਚੀ ਕਿਆ ਮਨੂ ਜਿਨ੍ਹਾਂ ਦਾ ਮਨ ਇਸ ਧੂੜੀ ਦੀ ਰੁਚੀ ਰੱਖਦਾ ਹੈ ਇਸ ਧੂੜੀ ਦੀ ਭੁੱਖ ਰੱਖਦਾ ਹੈ ਉਹ ਵੀ ਧਨ ਨੇ ਜਿਨ੍ਹਾਂ ਨੂੰ ਸੰਤ ਦੇ ਸਾਧੂ ਦੇ ਉਪਦੇਸ਼ ਸਾਧੂ ਦੇ ਗਿਆਨ ਦੀ ਭੁੱਖ ਹੈ ਗੁਰਬਾਣੀ ਦੇ ਗਿਆਨ ਦੀ ਜਿਹਦੇ ਅੰਦਰ ਇੱਛਾ ਹੈ ਭੁੱਖ ਹੈ ਉਹ ਵੀ ਤੁਹਾਨੂੰ ਦੇ ਜਿਹੜੇ ਮਨ ਦੇ ਵਿੱਚ ਇਹਦੀ ਰੁਚੀ ਹੈ ਭੁੱਖ ਹੈ ਰੁਚੀ ਆ ਜਿਹੇ ਰੁਚ ਈਆ ਮਨੂਆ ਲਿਖੇ ਨੇ ਰੁਚੀ ਆ ਮਨੂਆ ਇਹਦੀ ਰੁਚੀ ਹੈ ਲੋਚਾ ਹੈ ਭੁੱਖ ਹੈ ਇੱਛਾ ਹੈ ਕੁਝ ਵੀ ਕਹਿ ਸਕਦੇ ਹਾਂ ਜਿਹੜੇ ਜਨੂਆ ਉਹਨਾਂ ਦੇ ਨਾਲ ਰੁਚੀ ਹੈ ਜੀ ਕਬੀਰ ਕਹਿੰਦਾ ਹਾਂ ਮੰਗੂ ਸੰਤਲ ਲੈਣਾ ਉਹ ਸੰਤ ਲੈਣਾ ਆਇਆ ਹੈ ਤਾਂ ਧੂੜ ਪ੍ਰੀਤ ਕੋਈ ਗੱਲ ਹੈ ਅੱਛਾ ਵੀ ਉਹ ਵੀ ਧੰਨ ਹੈ ਜਿਹਨਾਂ ਦੇ ਮਨ 'ਚ ਇਹ ਗੱਲ ਦੀ ਰੁਚੀ ਹੈ ਵੀ ਸਾਨੂੰ ਵੀ ਇਹ ਪੁਨੀਤ ਧੂੜ ਮਿਲੇ ਹੈ ਜੀ ਇਹ ਚਾਹੀਦਾ ਸਾਨੂੰ ਇਸੇ ਦੀ ਇੱਛਾ ਹੈ ਅੱਛਾ ਜੀ ਧੰਨ ਨਹੀਂ ਬਾਂਛੈ ਸੁਰਗ ਨਾ ਆਛੈ ਅਤ ਪ੍ਰਿਯ ਪ੍ਰੀਤ ਸਾਧ ਰਜ ਰਾਚੈ ਜਿਹੜੀ ਸਾਧ ਦੀ ਰਾਜਾ ਹੁਣ ਰਜ ਕਹਿਤਾ ਇਹਨੂੰ ਧੂੜ ਨੂੰ ਉਹਦੇ ਨਾਲ ਰਚੇ ਰਹਿੰਦੇ ਨੇ ਇਹਦੇ ਨਾਲ ਅਤ ਦੀ ਪ੍ਰੀਤ ਹੁੰਦੀ ਹੈ ਧਨ ਦੀ ਇੱਛਾ ਨਹੀਂ ਹੁੰਦੀ ਧਨ ਨਹੀਂ ਬਾਛੈ ਸੁਰਗ ਨਾ ਆਛੈ ਸੁਰਗ ਦੀ ਇੱਛਾ ਨਹੀਂ ਹੈ ਧਨ ਦੀ ਵਾਸ਼ਨਾ ਨਹੀਂ ਹੈ ਮੁਕਤੀ ਨਹੀਂ ਮੁਕਤ ਬਖਤਰੀ ਵੀ ਗਿਆਨੀ ਤਿਆਗਾ ਹੈ ਮੁਕਤੀ ਨਹੀਂ ਉਹਨਾਂ ਲੋੜ ਮੁਕਤ ਤੋਂ ਅੱਗੇ ਜਨ ਪਦਾਰਥ ਦੀ ਲੋੜ ਹੈ ਉਹਨਾਂ ਨੂੰ ਗਾਂ ਮੁਕਤੀ ਤੋਂ ਅਤ ਪ੍ਰੀਤ ਸਾਧ ਰਜ ਰਚੈ ਸਾਧ ਰਜ ਦੀ ਅਤੀ ਪ੍ਰੀਤ ਹੁੰਦੀ ਆ ਉਹਨਾਂ ਨੂੰ ਰਾਜ ਆਹੀ ਹੈ ਰਾਜ ਦੀ ਉਹ ਹੁੰਦੀ ਹੈ ਨਾ ਉਹਦੇ ਤੇ ਫੁੱਲ ਦੇ ਉੱਤੇ ਸਫੇਦ ਸਫੇਦ ਜੀ ਉਹਨੂੰ ਰਾਜ ਕਹਿੰਦੇ ਨੇ ਤੇ ਕਮਲ ਦੇ ਉੱਤੋਂ ਰਾਜ ਹੁੰਦੀ ਹੈ ਕਹਿੰਦੇ ਉਹਦੇ ਤੋਂ ਆਉਂਦੀ ਹੈ ਜਿਹੜਾ ਗਿਆਨ ਹੁੰਦਾ ਠੀਕ ਹੈ ਜੀ ਧੰਦੇ ਕਹਾ ਵਿਆਪੈ ਤਾਹੂ ਜੋ ਏਕ ਛਾੜ ਅਨ ਕਤਹਿ ਨ ਜਾਹੂ ਉਹਨੂੰ ਤੰਦੇ ਕਿੱਥੋਂ ਵਿਆਪਦੇ ਨੇ ਜਿਹੜਾ ਇੱਕ ਨੂੰ ਛੱਡ ਕੇ ਦੂਜੀ ਜਗ੍ਹਾ ਜਾਂਦਾ ਹੀ ਨਹੀਂ ਮਾਇਆ ਨਾਲ ਜੁੜਦਾ ਹੀ ਨਹੀਂ ਉਹ ਧਰਮ ਨੂੰ ਤੰਦਾ ਨਹੀਂ ਬਣਾ ਸਕਦਾ ਧਰਮ ਨੂੰ ਤੰਦਾ ਉਹ ਬਣਾਉਂਦਾ ਜਿਹੜਾ ਬਾਹਰਲੇ ਸਰੀਰ ਨੂੰ ਪਰ ਅੰਦਰਲੇ ਸਰੀਰ ਦੋਹਾਂ ਨੂੰ ਲੈ ਕੇ ਚੱਲਦਾ ਅੰਦਰਲੇ ਤੇ ਥੋੜੀ ਰੱਖਦਾ ਬਾਹਰਲੇ ਤੇ ਬਹੁਤੀ ਰੱਖਦਾ ਅੰਦਰਲੇ ਦੀ ਗੱਲ ਕਰਦਾ ਸੰਬੰਧ ਬਾਹਰਲੇ ਨਾਲ ਉਹਦਾ ਧਰਮ ਨਹੀਂ ਹੁੰਦਾ ਤੰਦਾ ਹੁੰਦਾ ਜਿਹੜਾ ਬਾਹਰਲੇ ਦੀ ਟੇਕ ਹੀ ਨਹੀਂ ਹੈ ਜਿਹਦੀ ਅੰਦਰਲੇ ਤੇ ਟੇਕ ਹੈ ਉਹਨੂੰ ਧੰਦਾ ਕਿੱਥੋਂ ਵਿਆਪਦਾ ਉਹ ਕਿਵੇਂ ਤੁਹਾਨੂੰ ਧੰਦਾ ਬਣਾ ਲੂ ਉਹਨੂੰ ਕੀ ਲੋੜ ਹੈ ਤੁਹਾਨੂੰ ਧੰਦਾ ਬਣਾਉਣ ਦੀ ਉਹਨੂੰ ਲੋੜ ਹੀ ਨਹੀਂ ਉਹਨੂੰ ਪਤਾ ਸਭਨਾ ਜੀਆਂ ਦਾ ਇੱਕ ਦਾਤਾ ਸੱਚ ਨੂੰ ਛੱਡ ਕੇ ਦੂਈ ਮਾਇਆ ਪਹਿਲਾ ਨੰਬਰ ਸੱਚ ਦੂਏ ਨੰਬਰ ਮਾਇਆ ਇੱਕ ਅਰ ਦੋ ਦਾ ਜਦ ਜ਼ਿਕਰ ਆਉਂਦਾ ਬਾਰ-ਬਾਰ ਜ਼ਿਕਰ ਆਉਂਦਾ ਅਸੀਂ ਉੱਥੇ ਇੱਕ ਅਰ ਦੋ ਨੂੰ ਕੀ ਮੰਨਣਾ ਪਹਿਲਾ ਇੱਕ ਕੀ ਹੈ ਇੱਕ ਦੇ ਨਾਲ ਲੱਗਿਆ ਸੱਚ ਆਦ ਸੱਚ ਇੱਕ ਕੀ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਵੀ ਸੱਚ ਚਾਰਾਂ ਕਾਲਾਂ ਵਿੱਚ ਸੱਚੇ ਸੱਚ ਹੈ ਤੇ ਇੱਕ ਹੈ ਦੂਏ ਨੰਬਰ ਤੇ ਕੀ ਹੈ ਦੂਈ ਮਾਇਆ ਬਸ ਤੀਜਾ ਕੁਝ ਨਹੀਂ ਹੈ ਤੀਜਾ ਤਾਂ ਮੈਂ ਪੈਦਾ ਹੋਇਆ ਪਰਮ ਠੀਕ ਹੈ ਜੀ ਜਾ ਕੇ ਹੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਪ੍ਰਭ ਨੇ ਜਿਹਦੇ ਹਿਰਦੇ ਨਾਮ ਦੇ ਦਿੱਤਾ ਨਾਨਕ ਸਾਧ ਉਹੀ ਸਾਧ ਹੈ ਨਾਨਕ ਕਹਿੰਦਾ ਪੂਰਨ ਭਗਵਾਨ ਨਾਮ ਨਾਲ ਪੂਰਨ ਭਗਵਾਨ ਲੱਗਿਆ ਹੁਣ ਲਫ਼ਜ਼ ਠੀਕ ਹੈ ਜੀ ਇਹ ਚੌਥੀ ਪੌੜੀ ਦਾ ਉਪਦੇਸ਼ ਸੀ ਜੀ ਹੁਣ 35ਵੀਂ ਪੌੜੀ ਦਾ ਉਪਦੇਸ਼ ਹੈ ਜੀ ਪੌੜੀ ਧੰਦਾ ਤਾਵਤ ਤੋਂ ਮਿਟੈ ਸੰਤ ਸੰਗੀ ਹੋਏ ਬਾਸ ਤੁਰਤੇ ਤੇ ਕਿਰਪਾ ਕਰੋ ਆਪ ਤਾਂ ਹੋਏ ਮਨੈ ਪ੍ਰਗਾਸ ਕਹਿੰਦਾ ਤੇਰਾ ਜਿਹੜਾ ਭਜਨ ਅਰਥ ਹੈ ਨਾ ਮਨ ਨਹੀਂ ਟਿਕਦਾ ਮਨ ਦੀ ਦੌੜ ਕਿਵੇਂ ਮਿਟ ਸਕਦੀ ਹੈ ਮਨ ਕਿਵੇਂ ਟਿਕ ਸਕਦਾ ਸੰਤ ਸੰਗ ਹੋਏ ਬਾਸ ਆਪਣੇ ਮੂਲ ਨਾਲ ਜੁੜ ਜਾ ਆਪਣੇ ਅੰਦਰ ਸੰਤ ਹੈ ਜਿਹੜਾ ਉਹਦੇ ਨਾਲ ਬਾਸ ਹੋਏ ਤੇ ਉਹਦੇ ਨਾਲ ਬੈਠੇ ਤੇ ਜੇ ਮਨ ਉਹਦੇ ਨਾਲ ਜਾ ਕੇ ਜੁੜ ਜਵੇ ਉਹਦੇ ਨਾਲ ਜਾ ਕੇ ਟਿਕ ਜਵੇ ਬਸ ਜਵੇ ਤੇਰੇ ਬਾਹਰਲੀ ਰੌਣ ਬੁੱਕ ਜੂਗੀ ਤੁਰ ਤੇ ਕਿਰਪਾ ਕਰੋ ਆਪ ਅੰਦਰੋਂ ਹੀ ਕਿਰਪਾ ਕਰ ਕਹਿੰਦੇ ਤੂੰ ਤੁਰੋਈ ਤਾਂ ਹੋਏ ਮਨਾ ਪ੍ਰਗਾਸ ਤਾਂ ਮਨ ਦੇ ਅੰਦਰ ਚਾਨਣ ਹੋਊਗਾ ਜਿੰਨਾ ਜਰ ਮਨ ਦੇ ਅੰਦਰ ਚਾਨਣ ਨਹੀਂ ਹੁੰਦਾ ਮਨ ਦੇ ਅੰਦਰ ਹਨੇਰਾ ਉਹਨਾਂ ਚਿਰ ਸੰਤ ਦੇ ਨਾਲ ਵਸਦਾ ਨਹੀਂ ਜਾ ਕੇ ਜਿੰਨਾ ਜਰ ਮਨ ਦੇ ਅੰਦਰ ਪਰਮਾਤਮਾ ਉਹਨਾਂ ਚਿਰ ਵਸਦਾ ਨਹੀਂ ਜਾ ਕੇ ਜਦ ਪ੍ਰਗਾਸ ਹੋ ਗਿਆ ਚਾਨਣ ਹੋ ਗਿਆ ਉਹਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਮਾਇਆ ਪਿੱਛੇ ਮੈਂ ਭੱਜਿਆ ਫਿਰਦਾ ਤਾਂ ਫਜ਼ੂਲ ਹੈ ਇਹਦਾ ਤਾਂ ਕੋਈ ਫਾਇਦਾ ਹੀ ਨਹੀਂ ਇਹਦਾ ਨਾਲ ਜਾਣ ਵਾਲੀ ਚੀਜ਼ ਨਹੀਂ ਇਹ ਤਾਂ ਮੈਂ ਲੈਣੇ ਨਹੀਂ ਆਇਆ ਤੇ ਮੇਰੇ ਕਬਜ਼ੇ ਹੋਈ ਨਹੀਂ ਤੁਰਤੇ ਕਿਰਪਾ ਕਰੋ ਆਪ ਤੋਂ ਹੋਏ ਮਨੇ ਪ੍ਰਗਾਸ ਹਾਂ ਅੰਦਰੋਂ ਹੀ ਕਿਰਪਾ ਕਰ ਤੂੰ ਕਹੇ ਵੀ ਮਨ ਨੂੰ ਸਮਝਾ ਜਿਹਦਾ ਮਨ ਹੈ ਉਹੀ ਉਹਨੂੰ ਕਹੇ ਬੁੱਧੀ ਉਹ ਕਹੇ ਮਨ ਨੂੰ ਉਹ ਬੁੱਧੀ ਚਾਲਣ ਕਰੇ ਮਨ ਦੇ ਅੰਦਰ ਇਹ ਠੀਕ ਹੈ ਜਿਹੜੀ ਗੱਲ ਆ ਗੁਰਬਾਣੀ ਦੀ ਕਹੀ ਹੈ ਇਹੀ ਆਪਾਂ ਮੰਨ ਲਈਏ ਰਹਿਣ ਦੇ ਤੂੰ ਮੰਨਦੇ ਤਾਂ ਆਪ ਦੀ ਧਨ ਸਾਚਾ ਤੇਉ ਸਚ ਸਾਹ ਹਰ ਹਰ ਪੂੰਜੀ ਨਾਮ ਵਿਸਾਹ ਉਹ ਧੰਨ ਸੱਚਾ ਸ਼ਾਹ ਉਹੀ ਹੈ ਕੌਣ ਹਰ ਹਰ ਪੂੰਜੀ ਹੈ ਜਿਹਦੇ ਕੋਲ ਨਾਮ ਵਿਸਾਹ ਨਾਮ ਹੀ ਖਰੀਦਿਆ ਉਹਨੇ ਨਾਮ ਦਾ ਵਪਾਰ ਕਰਦਾ ਨਾਮ ਖਰੀਦਦਾ ਹੋਰ ਨਹੀਂ ਕੁਝ ਖਰੀਦਦਾ ਕੋਈ ਸੱਚਾ ਸ਼ਾਹ ਹੈ ਉਹਦੇ ਕੋਲੇ ਨਾਮ ਮਿਲ ਸਕਦਾ ਸੱਚਾ ਸ਼ਾਹ ਹੁੰਦਾ ਜਿਹਦੇ ਕੋਲ ਨਾਮ ਮਿਲ ਸਕੇ ਹਾਂਜੀ ਧੀਰਜ ਜਸ ਸੋਭਾ ਤੇ ਬਨਿਆ ਹਰ ਹਰ ਨਾਮ ਸ਼ਰਵਣ ਜੇ ਸੁਣਿਆ ਧੀਰਜ ਨਾਲ ਉਹਨੇ ਜਸ ਸੋਭਾ ਸੁਣੀ ਹੈ ਧੀਰਜ ਰੱਖ ਕੇ ਸੁਣੀ ਦੀ ਜਾਂਦੀ ਹੈ ਧੀਰਜ ਬਿਨਾ ਸੁਣੀ ਨਹੀਂ ਜਾਂਦੀ ਬਾਣੀ ਉਹਦੇ ਅੰਦਰ ਧੀਰਜ ਵੀ ਪੈਦਾ ਹੋ ਜਾਂਦਾ ਸੋਭਾ ਵੀ ਹੁੰਦੀ ਹੈ ਜਸ ਦਾ ਸੋਭਾ ਸੁਣ ਕੇ ਉਹ ਧੀਰਾ ਹੋ ਜਾਂਦਾ ਮਨ ਉਹਦਾ ਧੀਰਜ ਬਣ ਜਾਂਦਾ ਟਿਕ ਜਾਂਦਾ ਮਨ ਜਿਹੜੇ ਜਿਹੜੇ ਗੁਰਬਾਣੀ ਦਾ ਸੁਣਦੇ ਨੇ ਜਾਂ ਸੁਣਦੇ ਨੇ ਗੁਰਬਾਣੀ ਦੇ ਅਰਥ ਸਮਝਦੇ ਨੇ ਸੁਣਦੇ ਨੇ ਵਿਚਾਰਦੇ ਨੇ ਉਹਨਾਂ ਦੇ ਬਣ ਜਾਂਦੇ ਗੁਰਮੁਖੀ ਜੇ ਘਟ ਰਹੇ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਜੇ ਸੁਰਤ ਹਿਰਦੇ ਸਮਾਈ ਰਹੇ ਗੁਰਮੁਖੀ ਆ ਨਾਨਕ ਤੇ ਜਨ ਮਿਲੇ ਵਡਾਈ ਉਹਨੂੰ ਫਿਰ ਨਾਮ ਮਿਲਦਾ ਵਡਾਈ ਮਿਲਦੀ ਹੈ ਨਾਮ ਮਿਲਦਾ ਫਿਰ ਉਹ ਸ਼ਬਦ ਗੁਰੂ ਪ੍ਰਗਟ ਹੁੰਦਾ ਫਿਰ ਉਹ ਗੁਰਬਾਣੀ ਦੀ ਰਚਨਾ ਕਰਦਾ ਤੇ ਵਡਿਆਈ ਕੀਤੀ ਹੋਈ ਆ ਗੁਰਬਾਣੀ ਵਡਾਈ ਕਰਦੀ ਸਮਰੱਥਾ ਮਿਲਦੀ ਠੀਕ ਹੈ ਜੀ ਇੱਥੇ 35ਵੀਂ ਪੌੜੀ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਸਭ ਉਪਦੇਸ਼ ਸੀਗਾ ਉਹ ਭਗਤ ਕਬੀਰ ਜੀ ਦਾ ਹੀ ਸੀ ਅਰਧ ਤੇ ਉਰਧ ਦੀ ਗੱਲ ਹੋਈ ਹੈ ਜੀ ਹਾਂ ਜੀ ਤੇ ਅਰਧ ਔਰ ਉਰਧ ਦਾ ਜਦੋਂ ਤੱਕ ਮੇਲ ਨਹੀਂ ਹੈ ਤਾਂ ਇੱਥੋਂ ਨਵੇੜਾ ਨਹੀਂ ਹੋਣਾ ਆਪਣਾ ਹੈ ਜੀ ਹਾਂ ਜੀ ਹਾਂ ਤੇ ਠੀਕ ਹੈ ਜੀ ਇੱਥੇ ਤਾਂ ਦੇ ਅੱਖਰ ਦੀ ਸਮਾਪਤੀ ਹੈ ਜੀ